ਨਾਨਕ ਮਨ ਪਰਦਾਸ ਜਾਣੀ ਉਤੇ ਪ੍ਰਗਟ ਹੋਏ ਗੁਰ ਬਾਖ ਸੁਣਾ ਹਰ ਹਰ ਖਾਈ ਤਨ ਗੁਰੂ ਦੇ ਹੱਥ ਬਚਾਈ ਜਬ ਸਾਦੇ ਨੇ ਕੀ ਨ ਡੋਰੀ ਇਕਲ ਸੁਤ ਆਇਓ ਨਿਜ ਹੋਰੀ ਓ ਸਾਧੂ ਤੋਰੀ ਛੋਰੀ ਕਹੋ ਸੁ ਗਮਨੀ ਸਤਗੁਰ ਹੋਰੀ ਹੁਣ ਸੁਤੇ ਰਿਤੁ ਗੁਰ ਮਾਹੇ ਆਈ ਕਯੋ ਕਹਾ ਗੁਰ ਨਿਕਟ ਪਠਾਈ ਕਿਮ ਗੁਰ ਬਾਤ ਸੁਨ ਹਰ ਖਾਈ ਸਤਗੁਰ ਜੀ ਦੇ ਸਾਜਨਾ ਜੀ ਸਾਹਿਬ ਸੰਗ ਜੀ ਇਸ ਦ੍ਰਿਸ਼ਟੀ ਨੂੰ ਅਕਾਦਰ ਕਰਨ ਵਾਸਤੇ ਰਤਨਾ ਦੀ ਵਿਸਤਰਤਾ ਲਈ ਸਭ ਰਾਜਿਆ ਕੋ ਤਨ ਸ੍ਰੀ ਸਤਗੁਰੂ ਰਾਮ ਸਿੰਘ ਜੀ ਜੀ ਦੇ ਸੰਗਤ ਜੀ ਸੱਚੇ ਪਾਤਸ਼ਾਹ ਗੁਰਬਾਨ ਜੀ ਲਿਖਦੇ ਹਨ ਉੱਠ ਅਸਨਾਨ ਕਰੋ ਪ੍ਰਭਾਤੇ ਸੋਏ ਹਰ ਆਰਾ ਦੇ ਵਿਖਰੇ ਦਾਓ ਲੰਘਾਵੇ ਮੇਰਾ ਸਤਗੁਰ ਸੁਖੈ ਸਤੀ ਕਰ ਜਾਤੇ ਇਸੇ ਤਰ੍ਹਾਂ ਹੀ ਇਸ ਬੀਬੀ ਦਾ ਜਿਸ ਦਾ ਇਤਿਹਾਸ ਕਰ ਸੁਣਦਾ ਹੋ ਸਤਿਗੁਰੂ ਦੇ ਪਾਤਸ਼ਾਹ ਦਾ ਅੰਦਰ ਭਰੋਸਾ ਸਦਕ ਹੈ ਨਾਮ ਬਾਣੀ ਬਚਪਨ ਤੋਂ ਹੀ ਕਮਾਈ ਕਰ ਰਹੀ ਹੈ ਔਰ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਦੇ ਦਰਸ਼ਨ ਕੀਤੇ ਹਨ ਕਿਤਨਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹ ਤੁਸੀਂ ਕੱਲ ਸਰਵਣ ਕੀਤਾ ਹੈ ਉਹ ਲੜਕੀ ਸਰਵਣ ਦੇ ਹਜ਼ੂਰ ਖਲੋ ਕੇ ਕੀ ਗੱਲ ਕਹਿ ਰਹੀ ਹੈ ਔਰ ਅਗਲਾ ਇਤਿਹਾਸ ਬੜੇ ਪ੍ਰੇਮ ਦੇ ਨਾਲ ਸਰਵਨ ਕਰੋ ਇਹਨੂੰ ਗੁਰ ਬਾਗ ਨੂੰ ਹਰ ਖਾਈ ਜਦੋਂ ਤੇ ਪਾਸ਼ਾ ਗਰੀਬ ਨਾਜ ਜੀ ਨੇ ਉਸਦੇ ਪਤੀ ਨੂੰ ਇੱਥੇ ਦਾ ਵਰ ਬਖਿਆ ਔਰ ਉਹਦੇ ਲੇਖ ਜਿਹੜੇ ਹਨ ਉਹਨਾਂ ਤੇ ਬਖਸ਼ਿਸ਼ ਕਰਕੇ ਨਵੇਂ ਲੇਖ ਗੁਰਸਿੱਖੀ ਵਾਲੇ ਲਿਖ ਦਿੱਤੇ ਔਰ ਬੱਚੇ ਦਾ ਵੀ ਅਗਾ ਹੋਣਾ ਸਿੱਖ ਲਿਖਿਆ ਇਹ ਬਖਸ਼ਿਸ਼ ਕੀਤੀ ਤੇ ਕਿਰਪਾ ਕਰਕੇ ਵਜਨ ਕੀਤੇ ਤਾਂ ਉਸਨੇ ਅੱਖਾਂ ਵਿੱਚੋਂ ਜਲ ਆ ਗਿਆ ਬੀਬੀ ਦੇ ਕਹਿਣ ਕਿ ਸੱਚੇ ਬਾਦਸ਼ਾਹ ਬੜੀ ਬਖਸ਼ਿਸ਼ ਕੀਤੀ ਹੈ ਉਹ ਜਿਹੜਾ ਸੋਗ ਦਾ ਸਮਾਂ ਸੀ ਸਾਰਾ ਹੀ ਖਤਮ ਹੋ ਗਿਆ ਸਤਿਗੁਰੂ ਸ੍ਰੀ ਪਾਤਸ਼ਾਹ ਗਰੀਬ ਮਾਜ ਦੇ ਘਰੋਂ ਖੁਸ਼ੀਆਂ ਪ੍ਰਾਪਤ ਹੋਈਆਂ ਲਿਖਿਆ ਗੁਰਬਾਣੀ 'ਚ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤਿਗ ਜੀ ਵੇ ਤਿਗ ਜੀ ਵਾਸ ਜਿਨ ਸਤਗੁਰ ਸਰਨ ਸਤਗੁਰ ਸਰਨ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾ ਸੋ ਇਹ ਮਸਤ ਵੀ ਲਿਖਿਆ ਆ ਬੀਬੀ ਦੇ ਜੇ ਮਾੜਾ ਲਿਖਿਆ ਤੇ ਸਭ ਵਿੱਚ ਆ ਕੇ ਉੱਥੇ ਚੰਗੇ ਲੇਖ ਲਿਖੇ ਜਾਂਦੇ ਹਨ ਸੱਚੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਵਿੱਚ ਇੱਕ ਮੁਸਲਮਾਨ ਫਕੀਰ ਸਾਧ ਨੂੰ ਨਮਸਕਾਰ ਕਰ ਰਹੀ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੀ ਕਿਰਪਾ ਦੇ ਨਾਲ ਦੁੱਖ ਦੂਰ ਕਰ ਰਹੇ ਹਨ ਕਈ ਤਰ੍ਹਾਂ ਦੇ ਵਚਨ ਕੀਤੇ ਉਹਦੇ ਦਿਲ ਵਿੱਚ ਸ਼ੰਕਾ ਆ ਗਿਆ ਭਈ ਜੋ ਖੁਦਾ ਨੇ ਲਿਖਿਆ ਉਹ ਹੁੰਦਾ ਹੈ ਇਹ ਸਹਿਜ ਸੁਭਾਈ ਬਚਨ ਕਰੀ ਜਾਂਦੇ ਹਨ ਇਹ ਕਿਸ ਤਰ੍ਹਾਂ ਸੱਚ ਹੋ ਸਕਦਾ ਜਦੋਂ ਉਹਦਾ ਸ਼ੰਕਾ ਵੱਧਾ ਗਿਆ ਜਦੋਂ ਵਕਤ ਮਿਲਿਆ ਕੁਝ ਢੀੜ ਪਾਸੇ ਹੋਈ ਤਾਂ ਉਸਨੇ ਉੱਠ ਕੇ ਅਰਜ਼ ਕੀਤੀ ਕਿ ਮਹਾਰਾਜ ਮੇਰੇ ਤੇ ਵੀ ਸ਼ੰਕਾ ਹੈ ਤੁਸੀਂ ਪਾਸ਼ਾ ਕਹਿਣ ਲੱਗੇ ਕਾਹਦਾ ਦੱਸੋ ਸ਼ੰਕਾ ਕਾਹਦਾ ਹੈ ਕਹਿਣ ਲੱਗੇ ਜੋ ਖੁਦਾ ਅਕਾਲ ਪੁਰਖ ਨੇ ਜੋ ਲਿਖਤਾ ਹੈ ਇਸ ਦੇ ਲੇਖ ਵਿੱਚ ਇਸ ਨੂੰ ਪ੍ਰਾਪਤ ਹੁੰਦਾ ਹੈ ਤੇ ਤੁਹਾਡੇ ਚਰਨਾਂ ਵਿੱਚ ਸਿੱਖ ਮੰਗ ਮੰਗਦੇ ਹਨ ਨਮਸਕਾਰ ਕਰਦੇ ਹਨ ਤੁਸੀਂ ਵੀ ਉਹਨਾਂ ਨੂੰ ਬਚਨ ਦਿੰਦੇ ਹੋ ਕਿਰਪਾ ਕਰਦੇ ਹੋ ਬਖਸ਼ਿਸ਼ ਕਰਦੇ ਹੋ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸੱਚੇ ਪਾਤਸ਼ਾਹ ਗਰੀਬ ਨੂੰ ਅੱਜ ਹੀ ਉਹਦਾ ਸ਼ੰਕਾ ਦੂਰ ਕਰਨ ਵਾਸਤੇ ਇੱਕ ਕਾਗਜ਼ ਮੰਗਵਾਇਆ ਇੱਕ ਮੋਹਰ ਮੰਗਵਾਈ ਹੈ ਕਹਿਣਗੇ ਫਕੀਰ ਜੀ ਆ ਦੇਖੋ ਇਹ ਕਿਸ ਤਰ੍ਹਾਂ ਦੇ ਅੱਖਰ ਹਨ ਜਦੋਂ ਅੱਖਰ ਦੇਖੇ ਤਾਂ ਉਲਟੇ ਸਨ ਮੋਹਰ ਦੇ ਅੱਖਰ ਸੱਚੀ ਪਾਤਸ਼ਾਹ ਗਰੀਬ ਨੂੰ ਆਜੀ ਨੇ ਆਪਣੇ ਹੱਥਾਂ ਦੇ ਨਾਲ ਉਹ ਮੋਹਰ ਜਿਹੜੀ ਹੈ ਕਾਗਜ਼ ਤੇ ਲਾ ਕੇ ਉਹਨੂੰ ਵਿਖਾਈ ਹੁਣ ਦੱਸੋ ਆ ਕਿਸ ਤਰ੍ਹਾਂ ਕਹਿਣਗੇ ਅੱਖਰ ਠੀਕ ਹਨ ਸਿੱਧੇ ਹਨ ਕਹਿਣਗੇ ਇਸ ਜੀਵ ਦੇ ਜਿਹੜੇ ਕਰਮ ਹਨ ਇਹ ਕਰਮਾਂ ਜਿਹੜੇ ਖੋਤੇ ਹਨ ਖੋਤੇ ਰਹਿੰਦੇ ਹਨ ਮਾਰੇ ਕਰਮ ਜਿਹੜੇ ਹਨ ਬਦਲਦੇ ਨਹੀਂ ਜਦ ਸਤਿਗੁਰੂ ਦੇ ਕਰਮਾਂ ਤੇ ਸਿੱਧੇ ਤੇ ਵਿਸ਼ਵਾਸ ਦੇ ਨਾਲ ਨਮਸਕਾਰ ਕਰਦਾ ਹੈ ਸਤਿਗੁਰੂ ਦਾ ਹੋ ਜਾਂਦਾ ਹੈ ਇਹਨਾਂ ਚਰਨਾਂ ਤੇ ਲੱਗ ਕੇ ਇਹਦੇ ਲੇਖ ਜਿਹੜੇ ਮਾਰੇ ਹਨ ਉਹ ਖਤਮ ਹੋ ਜਾਂਦੇ ਹਨ ਇਥੋਂ ਚੰਗੇ ਲੇਖ ਲਿਖੇ ਜਾਂਦੇ ਹਨ ਤੋਂ ਜਦੋਂ ਇਹ ਗੱਲ ਸੁਣੀ ਇਤਿਹਾਸ ਇਹ ਗੱਲ ਗੱਲ ਦੱਸਦਾ ਹੈ ਵੀ ਉਹ ਫਕੀਰ ਜਿਹੜਾ ਹੈ ਇਸ ਤਰ੍ਹਾਂ ਮਸਤਾਨਾ ਹੋ ਗਿਆ ਸੰਗਤ ਦੇ ਵਿੱਚ ਨੱਚਣ ਲੱਗ ਗਿਆ ਅੱਠ ਲੰਗਾ ਵਾਹ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਮੇਰਾ ਸ਼ੰਕਾ ਦੂਰ ਕੀਤਾ ਵਾਹ ਸਮਝਾਉਣ ਦਾ ਤਰੀਕਾ ਵੀ ਵਾਹ ਹੈ ਇਸ ਤਰ੍ਹਾਂ ਕਰਦਾ ਕਰਦਾ ਕਿੰਨਾ ਚਿਰ ਬੇਸੁਧ ਡਿੱਗਾ ਰਿਹਾ ਤੋ ਸਾਧ ਸੰਗਤ ਜੀ ਜਿੰਨਾ ਚਿਰ ਇਹ ਮੱਥਾ ਸਤੂ ਦੇ ਚਰਨਾਂ ਤੇ ਨਹੀਂ ਲੱਗਦਾ ਉਹਨਾਂ ਚਿਰ ਇਹਦੇ ਲੇਖ ਨਹੀਂ ਬਦਲੇ ਜਾਂਦੇ ਨਹੀਂ ਤੇ ਕਰਮਾਂ ਦੇ ਨਾਲ ਹੀ ਸਭ ਕੁਝ ਮੁਕਦਾ ਹੈ ਸੱਚੇ ਪਾਤਸ਼ਾਹ ਗਰੀਬ ਦਾ ਬਚਨ ਸੁਣ ਕੇ ਇਹ ਬੀਬੀ ਬੜੀ ਆਨੰਦ ਵਿੱਚ ਹੋਈ ਹੈ ਧੰਨ ਗੁਰੂ ਤੇ ਹੱਥ ਬਚਾਈ ਅਰਜ਼ ਕੀਤੀ ਇਹ ਸੱਚੇ ਪਾਤਸ਼ਾਹ ਦੇਖੋ ਇਹਦੇ ਮੱਥੇ 'ਚ ਲੇਖ ਹਨ ਹੱਥੇ ਦੇ ਨਾਲ ਹਨ ਪਰ ਆਪਣੇ ਹੱਥ ਜਿਹੜੇ ਹਨ ਆਪਣੇ ਲੇਖਾ ਦੇ ਕੋਈ ਕੁਝ ਨਹੀਂ ਕਰ ਸਕਦੇ ਆਪਣੀ ਤਾਕਤ ਆਪਣੀ ਕਰਨੀ ਆਪਣੇ ਆਪ ਨੂੰ ਬਦਲਾ ਨਹੀਂ ਸਕਦੀ ਸੱਚੇ ਪਾਤਸ਼ਾਹ ਬਖਸ਼ਿਸ਼ ਨਾ ਕਰੇ ਕੁਝ ਨਹੀਂ ਫਰਕ ਪੈ ਸਕਦਾ ਉਹਦੀ ਬਖਸ਼ਿਸ਼ ਜਿਹੜੀ ਹੈ ਸਭ ਤੋਂ ਵੱਡੀ ਹੈ ਅਰਜ਼ ਕੀਤੀ ਗਰੀਬ ਮਹਾਰਾਜ ਆਪਣੇ ਹੱਥ ਦੇ ਕੇ ਮੈਨੂੰ ਬਚਾ ਲਿਆ ਜੇ ਮੇਰੇ ਤੇ ਕਿਰਪਾ ਕੀਤੀ ਜੇ ਮੈਨੂੰ ਉਸ ਘਰ ਚੋਂ ਜਿੱਥੇ ਮੈਨੂੰ ਖਤਰਾ ਲੱਗਦਾ ਸੀ ਆਪਣਾ ਦੀ ਕਿਰਪਾ ਨਾਲ ਮੇਰੇ ਸਾਰੇ ਸੁੱਖ ਤੁਹਾਡੀ ਮੇਰੇ ਨਾਲ ਬਣ ਗਏ ਹਨ ਇਹੋ ਖੁਸ਼ੀ ਹੋ ਗਈ ਹੈ ਨਵਤਾਰ ਤੇ ਨੇ ਕੀ ਨਾ ਡੋਰੀ ਤੋਂ ਉਧਰ ਸਾਧ ਸੰਗਤ ਜੀ ਡੋਰੀ ਜਿਹੜੀ ਹੈ ਉਹ ਤਾਂ ਪਿੰਡ ਦੇ ਲਾਗੇ ਕਰਕੇ ਘਾਰਾ ਰੱਖੀ ਹੋਈ ਹੈ ਤੇ ਉਹ ਕੋਲ ਬੈਠੇ ਹੋਏ ਹਨ ਤਾਂ ਉਹ ਸਾਦਾ ਜਿਹੜਾ ਹੈ ਇਸ ਬੀਬੀ ਦਾ ਸਹੁਰਾ ਉਹਨੇ ਦੇਖਿਆ ਵੀ ਡੋਲੀ ਕੋਈ ਨਹੀਂ ਮੰਗਰ ਏਕਲ ਸੁਤ ਆਇਓ ਨਜੋਰੀ ਇਧਰੋਂ ਇਹਦਾ ਪੁੱਤਰ ਸਾਧੂ ਆਪਣੇ ਪਿਤਾ ਦੇ ਪਾਸ ਕੱਲਾ ਹੀ ਪਹੁੰਚਿਆ ਉਹ ਸਾਧੂ ਦੋਰੀ ਚੋਰੀ ਜਦੋਂ ਉਸ ਬਾਪ ਨੇ ਦੇਖਿਆ ਪੁੱਤਰ ਨੂੰ ਵੀ ਇਕੱਲਾ ਆ ਗਿਆ ਕਾਰਨ ਕੀ ਹੈ ਡੋਲੀ ਦੇ ਨਾਲ ਸੀ ਇਹ ਪੁੱਛਿਆ ਪੁੱਤਰ ਡੋਲੀ ਕਿੱਥੇ ਆ ਤੂੰ ਇਕੱਲਾ ਕਿਵੇਂ ਆ ਗਿਆ ਕਹਿਓ ਗਮਨੀ ਸਤਗੁਰ ਹੋਰੀ ਦੇਖ ਲਓ ਉਹ ਬੀਬੀ ਨੇ ਆਪਣੇ ਪਤੀ ਕੋਲ ਹੀ ਆ ਸੁੱਤਾ ਹੋਇਆ ਉਸ ਨੂੰ ਨਹੀਂ ਪੁੱਛਿਆ ਕਿ ਮੈਂ ਸੁਗਮਨ ਦਰਸ਼ਨ ਕਰਾਵਾਂ ਕਿ ਨਾ ਉਹਨੂੰ ਪਤਾ ਸੀ ਉਹਦੇ ਕਿਸ ਤਰ੍ਹਾਂ ਦਾ ਸੁਭਾਅ ਹੈ ਪਰ ਉਸ ਨੇ ਏਡੀ ਵੱਡੀ ਜੋ ਛਾਲ ਮਾਰੀ ਹੈ ਆਪਣੇ ਆਪ ਤੇ ਖੇਡ ਗਈ ਹੈ ਜੋ ਗਰੀਬ ਨਸਤੀ ਪਾਤਸ਼ਾਹ ਕੀ ਬਖਸ਼ੀ ਉਹ ਆਂਦਾ ਪਿਤਾ ਜੀ ਉਹ ਤਾਂ ਸਤਿਗੁਰੂ ਦੇ ਕੋਲ ਚਲੀ ਗਈ ਹੈ ਉਹਨਾਂ ਦੇ ਇੱਥੇ ਸਤਿਗੁਰੂ ਆਏ ਹੋਏ ਹਨ ਨਗਰ ਵਿੱਚ ਉਹ ਦਰਸ਼ਨ ਵਾਸਤੇ ਟੁਰ ਗਈ ਹੈ ਹੁਣ ਸੁਤ ਤੇਰੇ ਸੁਚ ਮਹਤਾਈ ਉਹਦੇ ਦਿਲ ਵਿੱਚ ਸੁਣਦਿਆਂ ਸਾਰ ਬੜਾ ਕ੍ਰੋਧ ਗੁੱਸਾ ਆਇਆ ਕਿਉਂਕਿ ਸਤਿਗੁਰੂ ਦਾ ਨਾ ਦਰਸ਼ਨ ਕੀਤਾ ਹੈ ਨਾ ਇਹਦੇ ਭਾਗਿਆਂ ਭਾਗਾ ਮਗਰ ਸਤਿਗੁਰੂ ਮਿਲ ਕਿਵੇਂ ਸਕਦਾ ਹੈ ਗੁੱਸਾ ਚੜ ਗਿਆ ਉਹਦੇ ਬਾਪ ਨੂੰ ਕਹੋ ਕਹਾ ਗੁਰ ਨਿਕਟ ਪਠਾਈ ਆਂਦਾ ਪੁੱਤਰੇ ਕੀਤਾ ਕੀ ਤੂੰ ਮੋਰਨਾ ਸੀ ਤੂੰ ਰੋਕਣਾ ਸੀ ਤੂੰ ਕਿਉਂ ਜਾਣਦਾ ਗੁਰੂ ਦੇ ਪਾਸ ਉਹਨਾਂ ਦੇ ਬਜ਼ੁਰਗਾਂ ਦੇ ਕੋਲ ਇਹ ਗੱਲ ਤੂੰ ਠੀਕ ਨਹੀਂ ਕੀਤੀ